ਸਵਈਆ ਏਕ ਮੁਹਾ ਬਨ ਬੀਜ ਬਸੈ ਮੁਨ ਸ੍ਰਿੰਗ ਧਰੇ ਰਿਕ ਸ੍ਰਿੰਗ ਕਹਾਇਓ ਕੌਣ ਹੂੰ ਖਿਆਲ ਬਿਭਾਂਡ ਵਿਜੂ ਮ੍ਰਿਗਿਆ ਹੂੰ ਕੀ ਕੋਖ ਹੂੰ ਤੇ ਉਪਜਾਇਓ ਹੋਤ ਪਇਓ ਤਪਸੀ ਤਬ ਤੇ ਜਬ ਤੇ ਬੁੱਧ ਲੈ ਸੁਧ ਕੋ ਠਹਰਾਇਓ ਰਹਿਣ ਦਿਨਾ ਰਗੁਨਾਥ ਭਜੈ ਹੂੰ ਪੁਰ ਪੂਤਰ ਭੂਲ ਨਾ ਆਇਓ ਬੀਜ ਕਰੈ ਤਪਸਿਆ ਬਨ ਕੇ ਮੁਨੀ ਰਾਮ ਕੋ ਨਾਮ ਜਪੈ ਸੁਖ ਪਾਵੈ ਨਾਨ ਕਰੈ ਨਿਰਧਿਆਨ ਤਰੈ ਮੁਖ ਭੇਦ ਰਰੈ ਹਰ ਕੀ ਲਿਵ ਲਾਵੈ ਰੀਤ ਚਲੈ ਖੱਟ ਸ਼ਾਸਤਰਨ ਕੀ ਤਨ ਕਸ਼ਟ ਸਹਿ ਮਨ ਕੋ ਨਾ ਡੁਲਾਵੈ ਭੂਖ ਪਿਆਸ ਲਗੈ ਜਬ ਹੀ ਤਬ ਕਾਨਨ ਤੇ ਚੁਨ ਕੈ ਫਲ ਖਾਵੈ ਕਾਲ ਬਤੀਤ ਪਇਓ ਇਹ ਰੀਤ ਪਰਿਓ ਦੁਰਭੇਚ ਤਹਾਂ ਸੁਨ ਪਾਇਓ ਬੀਜ ਰਹਿਓ ਨਹਿ ਏਕ ਤਹਾਂ ਸਭ ਲੋਕ ਕਨੇਕਨ ਕੋ ਤਰਸਾਇਓ ਜੀਤੇ ਬੜੇ ਬਹੁ ਵਿਪਰ ਹੁਤੇ ਤਿਨ ਕੋ ਤਦ ਹੀ ਨਿਰਪ ਬੋਲ ਪਠਾਇਓ ਕੌਣ ਕੁਕਾਜ ਕੀਓ ਕਹੋ ਮੈਂ ਜਿਹ ਤੇ ਪ੍ਰਿਤ ਲੋਕ ਨਾ ਜੀਵਨ ਪਾਇਓ ਰਾਜ ਕਹੀ ਜਬ ਜੋ ਤਿਨ ਕੋ ਤਬ ਵਿਪਰ ਸਵੈ ਪਾਂਤ ਉਚਾਰੇ ਰੀਤ ਚਲੋ ਰਜ ਨੀਤਨ ਕੀ ਤੁਮ ਕੋ ਨਾ ਦੇਖਿਓ ਪਾਪ ਧਿਆਰੇ ਸਿਮਰਤ ਮੈਂ ਖਟ ਸ਼ਾਸਤਰ ਮੈਂ ਸਭ ਹੂੰ ਮਿਲ ਕਰੋਰ ਵਿਚਾਰ ਵਿਚਾਰੇ ਸ੍ਰਿੰਗੀ ਰਖੀ ਮੁਨ ਆਏ ਤਵਾਲਿਆ ਯਾਹੀ ਚੁਬੈ ਚਿਤ ਬਾਤ ਹਮਾਰੇ ਜੋ ਚਿਤ ਬੀਜ ਰੁਚੈ ਮਹਾਰਾਜ ਬੁਲਾਏ ਕੈ ਮਾਨਸ ਸੋਈ ਪਠਈਐ ਕੌਣਾ ਉਪਾਏ ਵਿਭਾਂਡਵ ਕੋ ਸੁਧ ਯਾਪੁਰ ਬੀਥਨ ਮੈਂ ਬੇਰਈਐ ਦੇਸ ਬਸੈ ਫਿਰ ਕਾਲ ਨਸੈ ਚਿਤ ਭੀਤਰ ਸਾਚ ਹੈ ਠਹਰਈਐ ਜੋ ਨਹ ਆਵੈ ਤੋ ਪੂਤ ਭਜਾਏ ਕੈ ਆਪਨ ਜਾਏ ਉਤਾਇਨ ਲਈਐ ਸੋਰਟਾ ਬ੍ਰਿਤ ਮਿਤ ਪੂਤ ਪਠਾਏ ਰਾਜਾ ਅਤਿਹਾਇਲ ਭਇਓ ਆਪਨ ਹੂੰ ਲਵਟਾਏ ਚਰਨ ਰਹਿਓ ਆਇਓ ਨਾ ਮੁਣ ਸਵਈਆ ਬੈਠ ਵਿਚਾਰ ਕੀਓ ਸਭ ਲੋਗਨ ਕੌਣ ਉਪਾਏ ਕਹੋ ਅਬ ਕੀਜੈ ਆਪਹਿ ਜਾਏ ਥਕਿਓ ਹਮਰੋ ਨਿਰਪ ਸੋ ਰਿਖ ਤਉ ਅਜਹੂ ਨਹੀਂ ਭੀਜੈ ਜੋ ਤੇ ਲਿਆਏ ਬੁਲਾਏ ਯਹਾਂ ਤੇ ਕੋ ਯਹ ਦੇਸ ਦੁਧਾ ਕਰ ਦੀਜੈ ਯਾ ਤੇ ਲਜਾਏ ਬਸੋ ਗ੍ਰਹਿ ਆਏ ਮੁਨੀ ਸੁਖ ਪਾਏ ਸਵੈ ਤਪ ਛੀਜੈ ਪਾਤਰ ਸਰੂਪ ਉਤੀ ਤੇ ਠੌਰ ਸੋ ਚਲ ਕੈ ਨਿਰਪ ਕੇ ਗ੍ਰਹਿ ਆਈ ਭੇਦ ਅਭੇਦ ਕੀ ਬਾਤ ਸਵੈ ਕਹਿ ਕਹਿ ਮੁਖ ਤੇ ਸਭ ਹੀ ਸਮਝਾਈ ਪਾਣ ਚ ਬਾਏ ਚਲੀ ਤਿਤ ਕੋ ਮਨ ਦੇਵ ਅਦੇਮਨ ਕੋ ਬਿਰਮਾਈ ਆਨੰਦ ਲੋਕ ਪੈ ਤਜ ਸੋਕ ਸੋ ਸੋਕ ਕੀ ਬਾਤ ਸਭੈ ਬਿਸਰਾਈ ਕਾ ਬਪਰੋ ਮੁਨ ਹੈ ਸੁਨਹੇ ਨਿਰਪ ਨੈਕ ਜੋ ਨੈ ਨਿਹਾਰਨ ਪੈ ਹੋ ਰੂਪ ਦਿਖਾਏ ਤਿਸੈ ਉਰਝਾਏ ਸੋ ਬਾਤਨ ਸੋ ਆਪਣੇ ਬਸ ਕਹਿ ਹੋ ਪਾਗ ਬੰਧਾਏ ਜਟਾਨ ਮੁੰਡਾਏ ਸੋ ਤਾ ਨਿਰਭਜਾਏ ਤਵਾਲਿਆ ਲੈ ਹੋ ਕੀਤਕ ਬਾਸ ਏ ਨਾਥ ਤਵਾਨਨ ਤੇ ਟੁਕ ਆਇ ਸਪੈ ਹੋ ਕੀਤਕ ਬਾਸ ਸੁਨੋ ਮੋਹਿ ਨਿਰਪ ਤਾਰਨ ਤੋਰ ਆਕਾਸ ਤੇ ਲਿਆਇ ਹੋ ਦੇਵ ਅਦੇਵ ਕਾਹਾ ਨਰ ਹੈ ਬਰ ਦੇਵਨ ਕੋ ਛਿਨ ਮੈਂ ਬਸ ਕਹਿ ਹੋ ਦਿਓਸ ਕੇ ਬੀਜ ਚੜਾਇ ਹੋ ਨਿਸਾ ਕਰੇ ਰਹਿਣ ਸਮੈ ਰਵ ਕੋ ਪ੍ਰਗਟੈ ਹੋ 11 ਰੁਦਰਨ ਕੋ ਹਰਿ ਕਉ ਬਿਦ ਕੀ ਬੁੱਧ ਕੋ ਬਿਦ ਸੋ ਵਿਸਰੈ ਹੋ ਦੋਰਾ ਐਸੇ ਬਚਨ ਉਚਾਰ ਤ੍ਰਿਏ ਤਾਹਤੇ ਕੀਓ ਬਿਆਨ ਪਲਕੇ ਏਕ ਬੀਤੀ ਨਹੀਂ ਤਾਂ ਪਹੁੰਚੀ ਆਨ ਸੁਈਆ ਦੇਖ ਤਪੋ ਤਨ ਕੋ ਬਨ ਮਾਨਨੀ ਮੋਹਿ ਰਹੀ ਮਨ ਮੈ ਸੁ ਪਾਇਓ ਖਾਤ ਵਿਭਾਂਡਵ ਜੂ ਫਲ ਤੋ ਤਿਨ ਢਾਰਨ ਸੋ ਭਗਵਾਨ ਲਗਾਇਓ ਭੂਖ ਲਗੀ ਜਬ ਹੀ ਮਨ ਕੋ ਤਬ ਹੀ ਤੇ ਠੌਰ ਛੁਧਾਤੁਰ ਆਇਓ ਤੇ ਫਲ ਖਾਇ ਰਹਿਓ ਬਿਸਮਾਏ ਮਹਾ ਮਨ ਭੀਤਰ ਮੋਦ ਵਢਾਇਓ ਸੋਚ ਵਿਚਾਰ ਕੀਓ ਚਿਤ ਮੋ ਮੁਨੀ ਇਹ ਫਲ ਦੈਵ ਕਹਾ ਉਪਜਾਇਓ ਕਾਨਨ ਮੈਂ ਨਿਰਖੇ ਨੈ ਨੇਤਰਨ ਆਜ ਲਗੇ ਕਭੂ ਨਾ ਚਬਾਇਓ ਕਹਿ ਮਗਵਾ ਬਲ ਕੈ ਛਲ ਕੈ ਹਮਰੇ ਤਪ ਕੋ ਅਵਲੋਕਨ ਆਇਓ ਕਹਿ ਜਗਦੀਸ਼ ਕਿਰਪਾ ਕਰ ਮੋ ਪਰ ਮੋਰੇ ਰਿਝਾਮਨ ਕਾਜ ਬਨਾਇਓ ਆਨੰਦ ਯੋ ਉਪਜੋ ਮਨ ਮੈਂ ਮੁਨੀ ਚੌਕ ਰਹਿਓ ਬਨ ਕੇ ਫਰਖ ਹੈ ਕੈ ਕਾਰਨ ਹੈ ਸੋ ਕਛੂ ਇਨ ਮੈਂ ਕਹਿ ਐਸੇ ਰਹਿਓ ਚਹੁ ਔਰ ਚਿਤੈ ਕੈ ਹਾਰ ਸ਼ਿੰਗਾਰ ਤਰੇ ਇਕ ਸੁੰਦਰੀ ਠਾਡੀ ਤਹਾਂ ਮਨ ਮੋਦ ਬਢੈ ਕੈ ਸੋਬਤ ਹੈ ਮਹਿ ਭੂਖਨ ਪੈ ਮਹਿ ਭੂਖਨ ਕੋ ਮਨੁ ਭੂਖਤ ਕੈ ਕੈ ਜੋਬਨ ਦੇਵ ਜਗੇ ਅਤ ਹੀ ਇਕ ਮਾਨਨ ਕਾਨਨ ਬੀਜ ਬਿਰਾਜੈ ਨੀਲ ਨਿਚੋਲ ਸੇ ਨੈਣ ਲਸੈ ਦੁਤ ਦੇਖ ਮਨੋਜਬ ਕੋ ਮਨ ਲਾਜੈ ਕੋਕ ਕਪੋਤ ਕਲਾ ਨਿਧ ਕੇ ਹਰੇ ਕੀਰ ਕੁਰੰਗ ਕਹੀ ਕੇ ਕਾਜੈ ਸ਼ੋਕ ਮਿਟੈ ਨਿਰਖੇ ਸਭ ਹੀ ਛਬ ਆਨੰਦ ਕੋਹੀ ਮੈਂ ਉਪਰਾਜੈ ਚਿਤ ਵਿਚਾਰ ਕੀਓ ਆਪਣੇ ਮਨ ਕੋ ਮੁਨ ਹੈ ਯਹ ਤਾਹ ਨਿਹਾਰੋ ਦੇਵ ਦੇਵ ਕੇ ਜਚ ਭੁਜੰਗ ਕਿਦੋ ਨਰ ਦੇਵਰ ਦੇਵ ਵਿਚਾਰੋ ਰਾਜ ਕੁਮਾਰ ਬਿਰਾਜਤ ਹੈ ਕੋ ਤਾ ਪਰ ਆਜ ਸਬੈ ਤਨਵਾਰੋ ਯਾਹੀ ਕੇ ਤੀਰ ਰਹੋ ਦਿਨ ਰੈਨ ਕਰੋ ਤਪੱਸਿਆ ਬਨ ਬੀਜ ਬਿਹਾਰੋ ਜਾਏ ਪ੍ਰਣਾਮ ਕੀਓ ਤੇ ਕੋ ਸੁਨ ਬਾਤ ਕਹੋ ਹਮ ਸੋ ਤੁਮ ਕੋ ਹੈ ਦੇਵ ਅਦੇਵਨ ਕੀ ਦੁਇਤਾ ਕਿਦੋ ਰਾਮ ਕੀ ਬਾਮਹੁਤੀ ਬਨ ਸੋ ਹੈ ਰਾਜ ਸ੍ਰੀ ਕਿਦੋ ਰਾਜ ਕੁਮਾਰ ਤੂੰ ਜਛ ਭੁਜੰਗਨ ਕੇ ਮਰਮੋ ਹੈ ਸਾਚ ਵਿਚਾਰ ਸਚੀ ਕੇ ਸਿਵਾ ਕੇ ਤੂੰ ਹੀ ਰਥ ਹੈ ਪਤ ਕੋ ਮਗ ਜੋ ਹੈ ਨਾਥ ਸਚੀ ਰਥ ਹੋ ਨਾ ਸਿਵਾ ਨਹਿ ਹੋਗੀ ਨਾ ਰਾਜ ਕੁਮਾਰ ਕੀ ਜਾਈ ਰਾਜ ਸ੍ਰੀ ਨਾ ਜਛ ਭੁਜੰਗਨ ਦੇਵ ਅਦੇਵ ਨਹੀਂ ਉਪਜਾਈ ਰਾਮ ਕੀ ਬਾਵਨਾ ਹੋ ਅਥਿਤੀਸ ਰਖੀਸ ਉਦਾਲਕ ਕੀ ਤ੍ਰਿਯ ਜਾਈ ਏਕ ਜੁਗੀ ਸੁਨੇ ਤੁਮ ਹੂੰ ਤਿਹ ਤੇ ਤੁਮਰੇ ਬਰਬੇ ਕਹ ਆਈ ਚੰਚਲ ਨੈਣ ਕੇ ਚੰਚਲਤਾਈ ਸੋ ਟਾਮਨ ਸੋ ਤਿਹ ਕੋ ਕਰ ਦੀਨੋ ਹਾਵ ਸੋ ਭਾਵ ਦਿਖਾਏ ਕਨੇ ਛਿਨ ਕੇਕ ਮੁਨੀ ਜੂ ਬਸ ਕੀਨੋ ਪਾਗ ਬੰਧਾਏ ਜਟਾਨ ਮੁੰਡਾਏ ਸੋ ਪੂਖਨ ਅੰਗ ਬਨਾਏ ਨਵੀਨੋ ਜੀਤ ਗੁਲਾਮ ਕੀਓ ਆਪਣੋ ਤਿਹੇ ਤਾਪਸ ਤੇ ਗ੍ਰਸਤੀ ਕਰਨੀ ਲੀਨੋ ਤਾਪਸ ਤਾਈ ਕੋ ਤਿਆਗ ਤਪੀਸ਼ਵਰ ਤਾ ਤ੍ਰੀ ਪੈ ਚਿਤ ਕੈ ਉਰਝਾਇਓ ਪਾਏ ਵਰਤੋਤਮ ਕੋ ਤਰਨੀ ਤਨ ਸੋਖ ਨਿਵਾਰ ਅਸੋਖ ਪੁਜਾਇਓ ਪਾਂਤ ਅਨੇਕ ਬਿਹਾਰਤ ਸੁੰਦਰ ਸਾਥ ਸੁਤਾ ਖਟ ਪੂਤ ਪਜਾਇਓ ਤਿਆਗ ਦਇਓ ਬਨ ਕੋ ਬਸਬੋ ਪੁਰ ਭੀਤਰ ਕੋ ਬਸਬੋ ਮਨ ਭਾਇਓ ਏਕ ਮਹਾ ਬਨ ਹੈ ਸੁਨਿਓ ਮੁਨੀ ਆਜ ਚਲੈ ਤਹ ਜਾਏ ਬਿਹਾਰੈ ਫੂਲ ਕਨੇ ਫਲ ਰਾਜ ਸੁੰਦਰ ਫੂਲ ਰਹੇ ਜਮਨਾ ਕੇ ਕਿਨਾਰੇ ਤਿਆਗ ਬਿਲੰਬ ਚਲੋ ਤਿਤ ਕੋ ਤੁਮ ਕਾਨਨ ਸੋ ਰਮਨੀਯ ਨਿਹਾਰੈ ਕੇਲ ਕਰੈ ਮੇਰੇ ਮੈਂ ਦੋ ਕੰਦਰਬ ਕੋ ਸਭ ਦਰਪ ਨਿਵਾਰੈ ਕਾਨਨ ਜੇਤਕ ਥੇ ਤੇ ਦੇਸ ਸਭੈ ਅਥੇ ਤੇਸ ਕੋ ਬਾਲ ਦਿਖਾਏ ਕਾਂਖ ਤੇ ਕੰਕਨ ਕੁੰਡਲ ਕਾਢੇ ਜਰਾਵਕ ਜੀਬ ਜਰੇ ਪਹਰਾਏ ਮੋਹਿ ਰਹਿਓ ਤਿਯ ਕੋ ਲਖ ਕੈ ਮੁਨਿ ਜੋਗ ਕੇ ਨਿਆਸ ਸਭੈ ਬਿਸਰਾਏ ਕਾਹੂ ਪ੍ਰਬੋਧ ਕੀਓ ਨਹਿ ਤਾਕੈ ਆਪਨ ਹੀ ਗ੍ਰਹਿ ਮੈਂ ਮੁਨਿ ਆਏ ਦੋਹਰਾ ਸਾਥ ਸੁਤਾਇਆ ਗੇ ਕਰੀ ਤੀਨ ਤ੍ਰਿਯ ਸੁਤ ਲੀਨ ਇਕ ਕੰਧ ਏਕ ਕਾਖ ਮੈਂ ਖਸ਼ਟਮ ਮੁਨ ਸਿਰ ਦੀਨ ਤੋਟਕ ਛੰਦ ਪੁਰ ਮੈਂ ਰਖਿਆਇ ਸੁਨੇ ਜਬ ਹੀ ਜਨ ਪੂਜਨ ਤਾਹੇ ਚਲੇ ਸਭ ਹੀ ਚਿਤ ਭਾਂਤੈ ਭਾਂਤ ਅਨੰਦਤ ਵੈ ਬ੍ਰਿਧ ਬਾਲ ਨ ਜਾਣ ਰਹਿਓ ਘਰ ਕਵੈ ਸਭ ਹੀ ਕਰ ਕੁੰਕਮ ਫੂਲ ਲੀਏ ਮੁਨਿ ਉਪਰ ਵਾਰ ਕੈ ਡਾਰ ਦੀਏ ਲਖ ਕੈ ਤਿਨ ਕਉ ਰਿਖਿਓ ਹਰਖਿਓ ਤਬ ਹੀ ਕਹਨ ਸਾਮਨ ਜਿਉ ਬਰਖਿਓ ਦੋਰਾ ਬਰਖਿਓ ਤਹਾਂ ਅਸੇਖ ਜਲ ਹਰਖੇ ਲੋਕ ਅਪਾਰ ਭਇਓ ਸੋ ਕਾਲ ਦੁਕਾਲ ਤੇ ਐਸੋ ਤ੍ਰਿਤ ਨਿਹਾਰ ਤੋਟਕ ਛੰਦ ਕਾਨ ਜਿਉ ਬਰਖਿਓ ਸੋ ਕਨੋ ਤਹਾਈ ਆਈ ਪੁਨ ਲੋਕਨ ਕੇ ਉਪਜੀ ਦੁਜਤਾਈ ਜਬ ਲੋ ਗ੍ਰਹਿ ਤੇ ਰਿਖ ਰਾਜ ਨਾ ਜੈ ਹੈ ਤਬ ਲੋ ਗਿਰਗਾਮ ਬਰਾਬਰ ਵੈ ਹੈ ਤਬ ਹੀ ਤੇ ਪਾਤਰੈ ਬੋਲ ਲਿਓ ਨਿਜ ਆਦਿਕ ਦੇਸ ਵਟਾਇ ਦਿਓ ਪੁਨ ਤਾਹੇ ਕਯੋ ਰਿਖ ਕੋ ਤੁਮ ਢਾਰੋ ਗੁਰ ਬਾਸਨ ਕੋ ਸਭ ਸੋਖ ਨਿਵਾਰੋ ਸੋਈਆ ਬੈਸ ਬਿਤੀ ਬਸ ਬਾਮ ਹੋ ਕੇ ਬਿਸਨਾਥ ਕਹੂੰ ਹੀ ਮੈਂ ਨਾ ਸਰਿਓ ਬਿਸੰਭਾਰ ਪਇਓ ਬਰ ਰਾਤ ਕਾਂ ਬਿਨ ਬੀਤ ਕੇ ਬਾਦ ਵਿਵਾਦ ਬਰਿਓ ਬਹਿ ਕੈ ਬਲ ਕੈ ਬਿਜ ਕੈ ਉਜ ਕੈ ਤੋਇ ਕਾਲ ਕੋ ਖਿਆਲ ਕਹਾ ਬਿਸਰਿਓ ਬਨ ਕੈ ਤਨ ਕੈ ਬਿਹਰੋ ਪੁਰ ਮੈਂ ਜੜ ਲਾਜਹਿ ਲਾਜ ਕੁ ਕਾਜ ਕਰਿਓ ਦੋਹਰਾ ਬਚਨ ਸੁਣਤੇ ਐਸੋ ਮੁਨਿਜ ਮਨ ਮੈਂ ਕਿਓ ਵਿਚਾਰ ਤੁਰਤ ਬਨਹਿ ਪੁਰ ਛੋਰ ਕੈ ਉਠ ਭਾਜਿਓ ਬਿਸੰਬਾਰ ਪ੍ਰਿਥਮ ਆਣ ਕਾਢਿਓ ਰਿਖੈ ਮੇਘ ਲਿਓ ਬਰਖਾਏ ਅਰਧ ਰਾਜ ਤਿਹ ਨਿਰਵਤ ਕੋ ਲੀਨੋ ਆਪ ਬਟਾਏ ਸਤ ਟਾਰਿਓ ਤਿਹ ਮੁਨਿਜ ਕੋ ਅਰਧ ਦੇਸ ਕੋ ਪਾਏ ਭਾਂਤ ਭਾਂਤ ਕੇ ਸੁਖ ਕਰੇ ਹਿਰਦੈ ਹਰਿ ਖੂਬ ਜਾਏ ਇਤ ਸ੍ਰੀ ਚਰਿਤ੍ਰ ਵਿਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 114 ਚਰਿਤ੍ਰ ਸਮਾਪਤ ਮਸਤ ਸੋ ਮਸਤੇ ਅਪਜੂ